ਸਵਈਆ ਪੀਖੋਂ ਭੌਣ ਜਿਓ ਦਰਜੋਦਨ ਪੀਮ ਕਨੋ ਅਟ ਜੁਦ ਮਚਾਇਓ ਸ੍ਰੀ ਮੁਸਲੀ ਬਰਮਾ ਕਲ ਸਾਥ ਕੇ ਕੋ ਕਨੋ ਚਿਦ ਮਾਜ ਵਡਾਇਓ ਹਾਰ ਰਹੇ ਰਣ ਤੀਰ ਸਭੈ ਅਬ ਕਾ ਪ੍ਰਭ ਜੂ ਤੁਮਰੇ ਮਨ ਆਇਓ ਭਾਗਤ ਭੈਗ ਨਾ ਸੋ ਰਣ ਤੇ ਤੇ ਸੋ ਹਮਰੋ ਸੋ ਕਛੂ ਨਾ ਵਿਸਾਇਓ ਸਵਈਆ ਰੁਦਰ ਤੇ ਆਜ ਤੇ ਗਨ ਦੇਵ ਤੇ ਮਿਲ ਕੈ ਨਿਰਪੂ ਪਰਤਾਏ ਤੇ ਸਭ ਆਵਤ ਦੇਖ ਬਲੀ ਤਨ ਤਾਨ ਕੈ ਬਾਣ ਹਕਾਰ ਲਗਾਏ ਏਕ ਗਿਰੇ ਤੈ ਕਾਇਲ ਹੈ ਏਕ ਤਰਾਸ ਭਰੇ ਤਾ ਜੁਦ ਪਰਾਏ ਏਕ ਲਰੇ ਨਾ ਡਰੇ ਬਲਵਾਨ ਨਿਦਾਨ ਸੋ ਨਿਰਪ ਮਾਰ ਗਿਰਾਏ ਸੁਈਆ ਜੀਤ ਸੁਰੇਸ਼ ਤਨੇਸ ਖਗੇਸ ਗਣੇਸ਼ ਕੋ ਕਾਇਲ ਕੈ ਮੁਰਛਾਇਓ ਭੂਮ ਪਰਿਓ ਵਿਸੰਭਾਰ ਨਿਹਾਰ ਜਲੇਸ ਦਿਨੇਸ ਨਸੇਸ ਪਰਾਇਓ ਵੀਰ ਮਹੇਸ਼ ਤੇ ਆਦਿਕ ਭਾਜ ਗਏ ਇਹ ਸਾਵੇਂ ਏਕ ਨਾ ਆਇਓ ਕੋ ਕਿਰਪਾ ਨਿਧਿਆਵਤ ਜੋ ਸੁਚ ਪੇੜ ਸੋ ਮਾਰ ਕੈ ਭੂਮ ਗਿਰਾਇਓ ਦੋਹਰਾ ਸ੍ਰੀ ਹਰਿ ਸਿਉ ਹਰਿ ਏਕਹੀ ਬਾ ਧਰਮ ਕੇ ਤਾਤ ਤਿਹ ਸਮੈ ਸਿਵ ਜੁ ਕਹਿਓ ਬ੍ਰਹਮੇ ਸਿਉ ਮੁਸਕਾਤ ਸਵਈਆ ਆਪਨ ਸੋ ਸਭੀ ਪੜ ਜੂਜ ਰਹਿ ਕਰ ਕਹਿ ਨ ਮਰੈ ਨਿਰਭ ਮਾਰਿਓ ਤਉ ਚਤੁਰਾਨ ਸਿਉ ਸਿਵ ਜੂ ਕਬ ਸਿਆਮ ਕਹੈ ਏ ਪਾਂਤ ਉਚਾਰਿਓ ਸ਼ੱਕਰ ਜਮਾਦ ਕਬੀਰ ਜਿਤੇ ਹਮੂ ਇਨ ਸੋ ਅਥੀ ਰਣ ਪਾਰਿਓ ਏ ਤੋ ਨਹੀਂ ਬਲਹਾਰ ਤਰੰਚਕ ਚੌਦੂ ਲੋਕਨ ਕੋ ਦਲ ਹਾਰਿਓ ਦੋਹਰਾ ਦੋ ਕਰਤ ਇਤ ਪੰਕਜ ਪੂਤਰ ਨੈਣ ਉਤਰਾਵੇ ਅਸਥਾ ਚਲ ਗਇਓ ਸਸ ਪ੍ਰਗਟਿਓ ਪਈ ਰੈਣ ਜੋ ਪਈ ਦੋ ਦਲਿਆਤ ਹੀ ਭੂ ਭੂਖ ਪਿਆਸੋ ਤਨ ਮੁਰਝਾਨੇ ਅਰਤੇ ਲਰਤੇ ਵਹਿ ਗਈ ਸਾਂਝ ਰਹਿ ਗਏ ਤਾਹੀ ਰਣ ਕੇ ਮਾਂਝ ਚੌਬੀ ਭੋਰ ਪਇਓ ਸਭ ਸੁੱਟ ਸੋ ਜਾਗੇ ਦੋਤ ਮਾਰੂ ਬਾਜਣ ਲਾਗੇ ਸਾਜੇ ਕਵਚ ਸ਼ਸਤਰ ਕਰ ਧਾਰੇ ਬੋਰ ਜੋਧ ਕੇ ਹੇਤ ਸਿਧਾਰੇ ਸਵਈਆ ਸੇਵ ਕੋ ਜਮ ਕੋ ਰਵ ਕੋ ਸੰਗ ਲੈ ਦੇਵ ਕੋ ਆਨੰਦ ਚਲਿਓ ਰਣ ਧਾਨੀ ਮਾਰਤ ਹੋ ਹਰਿ ਕੈ ਹਰਿ ਕੋ ਹਰਿ ਕੋ ਹਰਿ ਭਾਖਤ ਜੋ ਮੁਖ ਬਾਣੀ ਸਿਆਮ ਕੇ ਸੰਗ ਘਨੇ ਉਮਡੇ ਪਟ ਪਾਨਨ ਬਾਣ ਕਮਾਨਨ ਤਾਨੀ ਆਏ ਪਰੇ ਖੜਗੇਸ ਕੇ ਸੰਗ ਅਸੰਖ ਪਏ ਕਜ ਸੰਕ ਨਾ ਮਾਨੀ ਸੋਈਆ 11 ਕਾਇਰ ਕੈ ਸਿਵ ਕੇ ਗਨ ਦਵਾਦ ਸੂਰਨ ਕੇ ਰਤ ਕਾਟੇ ਕਾਇਕ ਕਿਓ ਕੋ ਬ੍ਰਥੀ ਬਸ ਆਠਨ ਕੋ ਲਲਕਾਰ ਕੈ ਡਾਟੇ ਸਤਰ ਬਿਮੁੱਢਤ ਕੀਨੇ ਕਰੇ ਜੋ ਰਹਿ ਰਣ ਤੇ ਤਿਨ ਕੇ ਪਗ ਹਾਟੇ ਪੌਣ ਸਮਾਨ ਛੁਟੇ ਨਿਰਭਵਾਨ ਸਵੈ ਦਲ ਬਾਦਲ ਜਿਉ ਚਲ ਫਾਟੇ ਸੋਈਆ ਭਾਜ ਗਏ ਰਣ ਤੇ ਡਰ ਕੈ ਭਟ ਤੋ ਸਿਵੇ ਕੋ ਪਾਏ ਵਿਚਾਰਿਓ ਮਾਟੀ ਕੋ ਮਾਨਸ ਏਕਿਓ ਤੇ ਪ੍ਰਾਨ ਪਰੇ ਜਬ ਸ਼ਾਮ ਨਿਹਾਰਿਓ ਸਿੰਘ ਅਜੀਤ ਧਰਿਓ ਤੇ ਨਾਮ ਦਿਓ ਬਰ ਰੁਦਰ ਮਰੈ ਨਹੀਂ ਮਾਰਿਓ ਸ਼ਸਤਰ ਸੰਭਾਲ ਸੋ ਕਰਮੈ ਖੜਗੇਸ ਕੇ ਮਾਰਨ ਹੇਤ ਸਿਧਾਰਿਓ ਅੜਿਲ ਅਤ ਪ੍ਰਚੰਡ ਬਲਵੰਡ ਬਹੁਰ ਮਿਲ ਕੈ ਪੜਤਾਏ ਆਪਣੇ ਸ਼ਸਤਰ ਸਮਾਰ ਲੀਏ ਕਰ ਸੰਖ ਵਜਾਏ ਦਵਾਦਸ ਪਾਨਣ ਤਾਨ ਕਮਾਨ ਨਿਵਾਣ ਚਲਾਏ ਹੋ ਜੋ ਬਰਖੇ ਸਰ ਘੋਰ ਮਨੋ ਪਰ ਲੈ ਘਨ ਆਏ ਦੋਹਰਾ ਬਾਨਣ ਸੋ ਬਾਨਣ ਕਟੇ ਕੋ ਤਕੇ ਜੁਗਨੈਨ ਸ੍ਰੀ ਹਰਿ ਸੋ ਖੜਗੇ ਸਤਵ ਰਿਸ ਕਰ ਬੋਲਿਓ ਵੈਨ ਸਵਈਆ ਕਿਉ ਰੇ ਗੁਮਾਨ ਕਰੈ ਕਨ ਸਿਆਮ ਅਬੈ ਰਣ ਤੇ ਪੁਨ ਤੋਹਿ ਭਜੈ ਹੋ ਕਾਹੇ ਕਵਾਨ ਅਰਿਓ ਸੁਨ ਰੇ ਸਿਰ ਕੇ ਸਨ ਤੇ ਬਹੁਰੋ ਗਹਿ ਲੈ ਹੋ ਐ ਰੇ ਅਹੀਰ ਅਧੀਰ ਡਰੈ ਨਹਿ ਤੋ ਕਹਿ ਜੀਵਤ ਜਾਣ ਨਾ ਦੈ ਹੋ ਇੰਦਰ ਬਿਰੰਚ ਕੁਬੇਰ ਜਲਾ ਦੇਵ ਕੋ ਸਸਿ ਕੋ ਸਿਵ ਕੋ ਹੱਥ ਕੈ ਹੋ ਸੋਇਆ ਤੋ ਹੀ ਲੋ ਵੀਰ ਮੋਹਤ ਕਟਾ ਸਿੰਘ ਥੋਰਨ ਮੈਂ ਮਨ ਕੋ ਭਰਿਓ ਕਰ ਮੈਂ ਕਰਵਾਰ ਲੈ ਤਾਇ ਚਲਿਓ ਕਬ ਸਿਆਮ ਕਹੈ ਨਹੀਂ ਨੈਕ ਡਰਿਓ ਅਸ ਜੋਦ ਦੂਨ ਨਿਪਕੀਨ ਬਡੋ ਨਾ ਕੋ ਰਣ ਤੇ ਪਗ ਏਕ ਟਰਿਓ ਖੜਗੇਸ ਕਿਰਪਾਨ ਕੀ ਤਾਨ ਦਈ ਬਿਨ ਪ੍ਰਾਨ ਕਰਿਓ ਗਿਰ ਭੂਮ ਪਰਿਓ ਸਵਈਆ ਦੇਖ ਦਸਾ ਤੇ ਸਿੰਘ ਬਚਿੱਤਰ ਸੋ ਠਾਡੋ ਤੋ ਰਿਸ ਕੈ ਧਾਇਓ ਸਿਆਮ ਪਰੈ ਤਨ ਬਾਨਨ ਲੈ ਤੇ ਭੂਪਤ ਸਿਓ ਵਦ ਜੁਧ ਮਚਾਇਓ ਸ੍ਰੀ ਖੜਗੇਸ ਬਲੀ ਤਨ ਤਾਨ ਮਹਾ ਬਰਬਾਨ ਪ੍ਰਕੋਪ ਚਲਾਇਓ ਲਾਗ ਗਇਓ ਤੇ ਕੇ ਉਰਮੈ ਸਰ ਭੂਮ ਗਿਰਿਓ ਤਰਿਓ ਅਰਿਕਾਇਓ ਚਉਪਈ ਤਵ ਅਜੀਤ ਸਿੰਘ ਆਪੀ ਧਾਇਓ ਤਨਕ ਬਾਣ ਲੈ ਰਣ ਮਦ ਆਇਓ ਭੂਤ ਕੋ ਤਿਨ ਬਚਨ ਸੁਨਾਇਓ ਤੋ ਬਦ ਹਿਤ ਸਿਵ ਮੋਹਿ ਉਪਜਾਇਓ ਅਜੀਤ ਸਿੰਘ ਜੋ ਬਚਨ ਉਚਾਰਿਓ ਖੜਗ ਸਿੰਘ ਰਣ ਮਾਇ ਹਕਾਰਿਓ ਨਿਰਭਏ ਬੈਣ ਸੁਣਤ ਨਹੀਂ ਡਰਿਓ ਮਹਾਵੀਰ ਪਾਗ ਆਗੈ ਧਰਿਓ ਚੌਪੀ ਅਜੀਤ ਸਿੰਘ ਰੱਛਾ ਦਤਾਏ 11 ਰੁਦਰ ਭਾਣ ਸਭ ਆਏ ਇੰਦਰ ਕਿਸਨ ਜਮ ਬਸ ਰਿਸ ਭਰੇ ਬਰਨ ਕੁਬੇਰ ਘੇਰ ਸਭ ਕਰੇ ਸੋਈਆ ਸਿੰਘ ਜੀ ਜਵੈ ਖੜਗੇ ਸੋ ਸਿਆਮ ਕਹੈ ਅਤ ਜੁਦ ਮਚਾਇਓ ਸੰਗ ਸਿਵਾਦਿਕ ਸੂਰਜ ਤੇ ਅਰਿ ਮਾਰਨ ਕੋ ਤੇ ਹਾਥ ਉਚਾਇਓ ਬਾਣ ਚਲੇ ਆ ਤੀਰਨ ਮੈਂ ਨਿਰਭਕਾਰ ਸਵੈ ਮਨ ਰੋਸ ਤਚਾਇਓ ਲੈ ਤਨ ਬਾਣ ਮਹਾ ਬਲਵਾਨ ਹਨਿਓ ਭਟਕੋ ਕਿਨਹੂ ਨ ਬਚਾਇਓ 24 ਜਬ ਅਜੀਤ ਸਿੰਘ ਮਾਰ ਗਿਰਾਇਓ ਸੁਟਨ ਮਨ ਭਟਕਿਓ ਡਰ ਪਾਇਓ ਬੋਰੋ ਭੂਤ ਖੜਕ ਸੰਭਾਰਿਓ ਚੱਕਰ ਭੇ ਸਭ ਹੂ ਬਲਹਾਰਿਓ ਸਭ ਹਾਰੇ ਹਰ ਬੇਦ ਮੰਤਰ ਉਚਾਰਿਓ ਮਰੈ ਨਾ ਜਰੈ ਅਗਨ ਤੇ ਜਾਰਿਓ ਤਾ ਤੇ ਜਤਨ ਕਛੂ ਅਬ ਕੀਜੈ ਯਾ ਤੇ ਮਾਰ ਭੂਪ ਇਹ ਲੀਜੈ ਬ੍ਰਹਮੇ ਕਹਿਓ ਸੋ ਇਹ ਬਿਦ ਕੀਜੈ ਮੋਹਿਤ ਹੈ ਮਨ ਤਬ ਬਲ ਛੀਜੈ ਜਾਵੇ ਭੂਪ ਗਿਰਿਓ ਲਖ ਲਈਐ ਤਬ ਇਹ ਜਮ ਕੇ ਤਾਂ ਪਠਈਐ ਚਉਪੀ ਹੁਣ ਅਪਛਰਣ ਆਇਸ ਦੀਜੈ ਜਾਸੋ ਨਿਰਭਰੀਜੈ ਸੋਈ ਕੀਜੈ ਕੌਤਕ ਹੀਰ ਭੂਪ ਜਬ ਲੈ ਹੈ ਘਟ ਜੈ ਹੈ ਬਲ ਮਨ ਦਰਬ ਜੈ ਹੈ ਦੋਹਰਾ ਕਮਲ ਜੀ ਜੋ ਹਰਸਿਓ ਕਹਿਓ ਸੁਣੀ ਬਾਤ ਸੁਰ ਰਾਜ ਨਭ ਨਿਹਾਰ ਬਾਸੁ ਕਹਿਓ ਕਰੋ ਨ੍ਰਿਤ ਸੁਰ ਰਾਜ ਸੁਈਆ ਉਤ ਦੇਵ ਬਦੂ ਮਿਲ ਨ੍ਰਿਤ ਕਰੈ ਇਤ ਸੂਰ ਸਵੈ ਮਿਲ ਜੁਧ ਮਚਾਇਓ ਕਿੰਨਰ ਗੰਧਰਵ ਗਾਵਤ ਹੈ ਉਤ ਮਾਰੂ ਵਜੈ ਰਣ ਮੰਗਲ ਗਾਇਓ ਕੌਤਕ ਦੇਖ ਬੜੈ ਤਿਨ ਕੋ ਏ ਭੂਪਤ ਕੋ ਮਨ ਤਉ ਬਿਰਮਾਇਓ ਕਾਰ ਚਾਨ ਲਿਓ ਤਨ ਤਾਨ ਸੋ ਸੋਪਾਨ ਮਹਾਨ ਨਿਰਭਕੇ ਤਨ ਲਾਇਓ ਸੁਈਆ ਲਾਗਤ ਹੀ ਸਰ ਮੋਹਿਤ ਭਇਓ ਤਿਉ ਤੀਰਣ ਸੋ ਬਰ ਵੀਰ ਸੰਘਾਰੇ 11 ਰੁਦਰਨ ਕੇ ਅਗ ਨੰਗਨ ਮਾਰ ਲੈ ਹਰ ਲੋਕ ਸਿਧਾਰੇ ਦਵਾਦਸ ਪਾਨ ਜਲਾ ਦਿਪਿਓ ਸਸ ਇੰਦਰ ਕੁਬੇਰ ਕੇ ਅੰਗ ਪ੍ਰਹਾਰੇ ਔਰ ਜਿਤੇ ਪਠਾਡੇ ਰਹੇ ਕਬ ਸਿਉ ਕਹੈ ਵਿਪਤੇ ਕਰਿ ਡਾਰੇ ਸ਼ਕਰ ਕੋ ਸਾਠ ਲਗਾਵਤ ਭਇਓ ਸਰ ਦੁਐ ਸਦਕਾਨ ਕੇ ਗਾਤ ਲਗਾਏ 64 ਬਾਣ ਹਨੇ ਜਮ ਕੋ ਰਵਿ ਦਵਾਦਸ ਦਵਾਦਸ ਕੇ ਸੰਘਾਏ ਸੋਮ ਕੋ 100 ਸਤ ਰੁਦਰ ਕੋ ਚਾਰ ਲਗਾਵਤ ਭਇਓ ਕਬ ਸਿਆਮ ਸੁਨਾਏ ਸਰੋਨ ਪਰੇ ਸਭ ਕੇ ਪਟ ਮਾਨੋ ਖੇਲ ਬੈ ਭਟ ਆਏ ਚੌਬਈ ਔਰ ਸੁਵਡ ਬਹੁਤੇ ਤੇ ਮਾਰੇ ਜੂਜ ਭਰੇ ਜਮ ਤਾਮ ਸਿਧਾਰੇ ਤਬ ਨਿਰਪ ਪੈ ਬ੍ਰਹਮਾ ਚਲ ਆਇਓ ਸਿਆਮ ਪਨੈ ਯਹ ਬੈਨ ਸੁਨਾਇਓ ਕਹਿਓ ਸੋ ਕਿਉ ਇਨ ਕੋ ਰਣ ਮਾਰੈ ਬ੍ਰਿਥਾ ਕੋ ਕਹਿ ਕਿਉ ਸਰ ਡਾਰੈ ਤਾਤੇ ਹੈ ਕਾ ਜਬ ਕੀ ਜੈ ਦੇਹ ਸਹਿਤ ਨਭ ਮਾਰਗ ਲੀਜੈ ਜੁਦ ਕਥਾ ਨਿਰਦੈ ਚਤਾਰੋ ਆਪਨੋ ਅਗਲੋ ਕਾਜ ਸਵਾਰੋ ਤਾਤੇ ਆਬਿਲੰਬ ਨਹੀਂ ਕੀਜੈ ਮੇਰੋ ਕਹਿਓ ਮਾਨ ਕਹਿ ਲੀਜੈ ਸਵਈਆ ਇੰਦਰ ਕੇ ਤਾਮ ਚਲੋ ਬਲਵਾਨ ਸੁਜਾਨ ਸੁਨੋ ਅਬ ਢੀਲ ਨ ਕੀਜੈ ਦੇ ਬਦੂ ਜੋ ਚਾਤ ਹੈ ਤੇ ਕੋ ਮਿਲਿਐ ਮਿਲ ਕੈ ਸੁਖ ਲੀਜੈ ਤੇਰੋ ਮਨੋਰਥ ਪੂਰਨ ਹੋਤ ਹੈ ਮਾਨ ਕਹਿਓ ਨਿਰਪ ਅੰਮ੍ਰਿਤ ਪੀਜੈ ਰਾਜਨ ਰਾਜ ਸਮਾਜ ਤਜੋ ਜਿਨ ਵੀਰਨ ਕੋ ਨ ਬ੍ਰਿਥਾ ਦੁਖ ਦੀਜੈ ਦੋਹਰਾ ਯੋ ਸੁਨਬਤਿਆ ਬ੍ਰਹਮ ਕੀ ਭੂ ਸੱਤਰ ਦੁਖ ਦੈਨ ਅਤ ਚਿਤ ਹਰਕ ਵਢਾਇ ਕੈ ਬੋਲਿਓ ਬਿਦ ਸੋ ਬੈਨ ਚਉਪਈ ਯੋ ਬ੍ਰਹਮਾ ਸੋ ਬੈਨ ਸੁਨਾਇਓ ਤੋ ਸਿਓ ਕਹੋ ਜੋ ਮਨ ਤੈ ਆਇਓ ਮੋ ਸੋ ਵੀਰ ਸ਼ਸਤਰ ਜਬ ਧਰੈ ਕਹੋ ਵਿਸ਼ਨ ਬਿਨ ਕਾਸ ਹੋ ਲਰੈ ਦੋਹਰਾ ਤੁਮ ਸਭ ਜਾਣਤ ਵਿਸ਼ਵ ਕਰ ਖੜਕ ਸਿੰਘ ਮੋਇ ਨਾਓ ਲਾਜ ਆਪਣੇ ਨਾਉ ਕੀ ਕਹੋ ਕਹਾ ਭਜ ਜਾਓ ਸਈਆ ਚਤੁਰਾਨਨ ਮੋ ਬਤਿਆ ਸੁਣ ਲੈ ਚਿਤ ਦੈ ਦੋਹ ਸਰੋਨਨ ਮੈਂ ਧਰਿਐ ਉਪਮਾ ਕੋ ਜਬੈ ਉਮਗੈ ਮਨ ਤਉ ਉਪਮਾ ਭਗਵਾਨ ਹੀ ਕੀ ਕਰੀਐ ਪਰਿਏ ਨਹੀਂ ਆਨ ਕੇ ਪਾਇਨ ਪੈ ਹਰ ਕੇ ਗੁਰ ਕੇ ਦਿਜ ਕੇ ਪਰਿਐ ਜੇ ਕੋ ਜੁ ਚਾਰ ਮੈਂ ਨਉ ਜਪੈ ਤਿਹ ਸੋ ਲਰੀਏ ਮਰੀਏ ਤਰੀਐ ਜਾਸਨ ਕਾਦਿਕ ਸੇਸ ਤੇ ਆਦਿਕ ਖੋਜਤ ਹੈ ਕਛ ਅੰਤ ਨਾ ਪਾਇਓ 14 ਲੋਕਨ ਵੀ ਸਦਾ ਸੁਖ ਬਿਆਸ ਮਹਾ ਕਵ ਸਿਆਮ ਸੋ ਗਾਇਓ ਜਾਹੀ ਕੇ ਨਾਮ ਪ੍ਰਤਾਪ ਹੂੰ ਤੇ ਤ੍ਰੂ ਸੋ ਪ੍ਰਹਲਾਦ ਅਛੈ ਪਦ ਪਾਇਓ ਸੋ ਮੋ ਸੰਗ ਜੁਦ ਕਰੈ ਜੇ ਸ੍ਰੀ ਤਰ ਸ੍ਰੀ ਹਰ ਨਾਮ ਕਹਾਇਓ ਅੜਿਲ ਚਤਰਾਨ ਨੇ ਬਚਨ ਸੁਣ ਚਕਰਤ ਪਇਓ ਬਿਸਨ ਭਗਤ ਕੋ ਤਵੈ ਭੂਪ ਚਿਤ ਮੈ ਲਇਓ ਸਾਧ ਸਾਧ ਕਰ ਬੋਲਿਓ ਬਦਨ ਨਿਹਾਰ ਕੈ ਹੋ ਮੂੰਡ ਹੋ ਗੈ ਕਮਲਜ ਪ੍ਰੇਮ ਵਿਚਾਰ ਕੈ ਬੋਰ ਵਿਦਾਤਾ ਭੂਤ ਕੋ ਏ ਬਿਦ ਕਇਓ ਭਗਤ ਗਿਆਨ ਕੋ ਤਤ ਭਲੀ ਬਿਦ ਤਹਿ ਲਇਓ ਤਾਤੇ ਆਪ ਤਨ ਸਾਥੈ ਸੁਰਗ ਸਿਧਾਰੀਐ ਹੋ ਮੁਕਤ ਹੋਰ ਕਰ ਦ੍ਰਿਸ਼ਟ ਨ ਜੁਧ ਨਿਹਾਰੀਐ ਦੋਹਰਾ ਕਹਿਓ ਨ ਮਾਨੈ ਪੂਪ ਜਬ ਤਾ ਬ੍ਰਹਮੇ ਕਹ ਕੀਨ ਨਾਰਦ ਕੋ ਸਿਮਰਨ ਕੀਓ ਮੁਨ ਆਇਓ ਪਰਬੀਨ ਸਵਈਆ ਤਬ ਹੀ ਮੁਨ ਨਾਰਦ ਆਇ ਗਇਓ ਤੇ ਪੂਪਤ ਕੋ ਇਕ ਬੈਣ ਸੁਨਾਇਓ ਚੌਹਦਾ ਲੋਕਨ ਬੀਚ ਕਹਿਓ ਪ੍ਰਭ ਤੋ ਸਮਰਾਜ ਨਾ ਕੋ ਬਨਾਇਓ ਤਾਹੀ ਤੇ ਬੀਰਨ ਕੀ ਮਨ ਤੈ ਸੋ ਭਲੋ ਕੀਓ ਸਿਆਮ ਸੋ ਜੁਦ ਮਚਾਇਓ ਸਿਆਮ ਕਹੈ ਮਨ ਕੀ ਬਤਿਆ ਸੁਨ ਭੂਪ ਘਨੋ ਮਨ ਮੈ ਸੁਖ ਪਾਇਓ ਦੋਹਰਾ ਅਭਿਨੰਦਨ ਭੂਪਤ ਕੀਓ ਨਾਰਦ ਕੋ ਪਹਿਚਾਨ ਮਨ ਪਤੀ ਇਹ ਉਪਦੇਸ਼ ਦੀ ਜੁਧ ਕਰੋ ਬਲਵਾਨ ਦੋਹਰਾ ਇਤ ਭੂਤ ਨਾਰਦ ਮਿਲੇ ਪ੍ਰੇਮ ਭਗਤ ਕੀ ਖਾਨ ਉਤ ਮਹੇਸ਼ ਚਲ ਤਹ ਗਏ ਜਾ ਠਾਂਡੇ ਭਗਵਾਨ ਚੌਪੀ ਇਤੈ ਰੁਦਰ ਮਨ ਮੰਤਰ ਵਿਚਾਰਿਓ ਸ੍ਰੀ ਜਦ ਪਦ ਕੇ ਨਿਕਟੂ ਚਾਰਿਓ ਆਭੀ ਮ੍ਰਿਤੈ ਆਇਸ ਦੀਜੈ ਤਬ ਇਹ ਭੂਪ ਮਾਰ ਕੈ ਲੀਜੈ ਦੋਹਰਾ ਸਾਰੇ ਆਪਣੇ ਮੈਂ ਅੰਮ੍ਰਿਤ ਧਾਰੇ ਇਹ ਤੁਮ ਕਰੋ ਉਪਾਏ ਅਬ ਕਸ ਕੈ ਧਨ ਛਾੜੀਏ ਭੂਲੇ ਬੜ ਅਨਿਆਏ ਚੌਪਈ ਸੋਈ ਕਾਮ ਸਿਆਮ ਜੂ ਕੀਨੋ ਦੇਵਿਦ ਸੋ ਸਿਵ ਜੂ ਕਹਿ ਦੀਨੋ ਤਬ ਚਿਤਮਨ ਹਰ ਮ੍ਰਿਤ ਗੋ ਕੀਓ ਮੀਤ ਆਏ ਕੈ ਦਰਸ਼ਨ ਦਿਓ ਦੋਹਰਾ ਕਹਿਓ ਬ੍ਰਿਤ ਕੋ ਕ੍ਰਿਸ਼ਨ ਜੂ ਮੋ ਸਰ ਮੈਂ ਕਰ ਬਾਸ ਅਬ ਛਾੜ ਦੋ 70 ਰੁਪਏ ਜਾਏ ਕਰਹੁ ਤਿਹ ਨਾਸ ਸੋਈਆ ਦੇਵ ਧੂਣ ਕੇ ਨੈਣ ਕਟਾਸ਼ ਬਿਲੋਕ ਤਹੀ ਨਿਰਭ ਚਿੱਤ ਲੁਭਾਇਓ ਨਾਰਦ ਬ੍ਰਹਮ ਧੂ ਮਿਲ ਕੈ ਰਣ ਮੈਂ ਸੰਗ ਬਾਤਨ ਕੇ ਉਰ ਜਾਇਓ ਸਿਆਮ ਤਵੈ ਲਖ ਕਾਤ ਬਲੀ ਅਰਿ ਮਾਰਨ ਕੋ ਅੰਮ੍ਰਿਤ ਬਾਣ ਚਲਾਇਓ ਮੰਤਰਣ ਕੇ ਬਲ ਸੋ ਛਲ ਸੋ ਤਵ ਭੂਤ ਕੋ ਸਿਰ ਕਾਟ ਗਿਰਾਇਓ ਸੋਈਆ ਜਦਬ ਸੀਸ ਕਟਿਓ ਨਾ ਹਟਿਓ ਗੈ ਕੇਸਨ ਤੇ ਹਰੀ ਓਰ ਚਲਾਇਓ ਮਾਨਵ ਪ੍ਰਾਣ ਚਲਿਓ ਦਿਵਿਆਨਨ ਕਾਜ ਵਿਦਾ ਬ੍ਰਿਜ ਰਾਜ ਪੈ ਆਇਓ ਸੋ ਸਿਰ ਲਾਗਿਓ ਹਰ ਕੇ ਉਰ ਮੂਰਛ ਵੈ ਪਗ ਨਾ ਠਾਰਾਇਓ ਦੇਖੋ ਪੌਰ ਭੂਪ ਕੇ ਮੁੰਡ ਕੋ ਸਿਆੰਦਨ ਤੇ ਪ੍ਰਭ ਭੂਮ ਗਿਰਾਇਓ ਸਵਈਆ ਭੂਪਤ ਸੋ ਸੋ ਪੌਰ ਕੀਨੋ ਹੈ ਤੈਸੀ ਕਰੀ ਨਾ ਕਿਸੀ ਕਰਨੀ ਲਖ ਜਛਨ ਨੀ ਰੀਜ ਰਹੀ ਨਭ ਮੈਂ ਸਭ ਦੇ ਮਨ ਕੀ ਘਰਨੀ ਮ੍ਰਿਦ ਬਾਜਤ ਬੀਨ ਮਿਰਦੰਗ ਉਪੰਗ ਮਚੰਗ ਲਿਏ ਉਤਰੀ ਧਰਨੀ ਸਭ ਨਾਚਤ ਗਾਵਤ ਰੀਜ ਰਜਾਵਤ ਯੋ ਉਪਮਾ ਕਬ ਨੇ ਬਰਨੀ ਦੋਹਰਾ ਨਭ ਤੇ ਉਤਰੀ ਸੁੰਦਰੀ ਸਕਲ ਲਿਏ ਸੁਰ ਸਾਜ ਕਮਨ ਹੇਤ ਕਬ ਸ਼ਾਮ ਕਹਿ ਭੂਪਤ ਬਰ ਕਾਜ ਸੋਈਆ ਮੁੰਡ ਬਿਨਾ ਤਵ ਰੁੰਡ ਸੋ ਭੂਪਤ ਕੋ ਚਿਤ ਮੈਂ ਅਤ ਕੋ ਬਿਡਾਇਓ ਦਵਾਦ ਭਾਣ ਦੇ ਠਾਡੇ ਉਤੇ ਕਲ ਸਿਆਮ ਕਹੈ ਤੇ ਉਪਰ ਧਾਇਓ ਭਾਜ ਗਏ ਕਰ ਤਰਾਸ ਸੋ ਸਿਵ ਠਾਡੋ ਰਹਿਓ ਤੇ ਉਪਰ ਆਇਓ ਸੋ ਨਿਰਪਬੀਰ ਮਹਾਰਣ ਤੀਰ ਚਟਾਕ ਚਪੇੜ ਦਾ ਭੂਮ ਗਿਰਾਇਓ ਸੋਈਆ ਏਕਨ ਮਾਰਚ ਚਪੇਟਨ ਸਿਉ ਵਾਰੀ ਏਕਨ ਕੋ ਤਮਕਾਰ ਕਿਰਾਵੈ ਚੀਰ ਕੈ ਕੰਡਾਰ ਦੈ ਗਹਿ ਕੇ ਏਕਨ ਕੋ ਨਵ ਓਰ ਚਲਾਵੈ ਬਾਸ਼ੋ ਬਾਜਨ ਲੈ ਰਥ ਸਿਓ ਰਥ ਔ ਗਜ ਸਿਓ ਗਜ ਰਾਜ ਵਜਾਵੇ ਸ਼ਾਮ ਪਨੈ ਰਣ ਯਾ ਬਿਦ ਭੂਪਤ ਸਤਰਨ ਕੋ ਜਮ ਤਾਂ ਪਠਾਵੇ ਸਵਈਆ ਹਵੈ ਕੈ ਸੁਚੇ ਚੜਿਓ ਰਾ ਸਿਆਮ ਮਨ ਭੀਤਰ ਕੋ ਬੜਿਓ ਹੈ ਆਪਨ ਪੌਰਖ ਸੋ ਸੰਭਾਰ ਕੈ ਮਿਆਨੋ ਤੇ ਕਰਵਾਰ ਕਢਿਓ ਹੈ ਤਾਏ ਪਰੇ ਰਸ ਖਾਏ ਕਨੀ ਅਰ ਰਾਏ ਮਨੋ ਨਿਦ ਨੀਰ ਹੱਡਿਓ ਹੈ ਤਾਨ ਕਵਾਨਨ ਮਾਰਤ ਬਾਨਨ ਸੂਰਨ ਕੇ ਚਿਤ ਚੋਪ ਚੜਿਓ ਹੈ ਸੋਈਆ ਬੀਰਨ ਕਾਇ ਕਰੇ ਜਬ ਹੀ ਤਬ ਪੌਰ ਭੂਕ ਬੰਧ ਸੰਭਾਰਿਓ ਸਤਰ ਸੰਭਾਰ ਤਵੈ ਆਪਣੇ ਇਨ ਨਾਸ ਕਰੋ ਚਿਤ ਬੀਜ ਵਿਚਾਰਿਓ ਤਾਏ ਪਰਿਓ ਰਿਸ ਸੋਰਨ ਮੈਂ ਅਰਿ ਭਾਜ ਗਏ ਜਸ ਰਾਮ ਉਚਾਰਿਓ ਤਾਰਨ ਕੇ ਮਨ ਮੰਡਲ ਪੀਤਰ ਸੂਰ ਚੜਿਓ ਅੰਧਿਆਰ ਸਿਧਾਰਿਓ ਸੋਈਆ ਸ੍ਰੀ ਜਗਵੀਰ ਤੇ ਆਦ ਕਬੀਰ ਗਏ ਭਜ ਕੈ ਨਾ ਕੋ ਠਹਰਾਨਿਓ ਆਹੋ ਭੂਮੈ ਭੂਪਤ ਕੋ ਸਭ ਸੂਰਨ ਮਾਨੋ ਕਾਲ ਪਛਾਨਿਓ ਭੂ ਮਾਨ ਤੇ ਬਾਣ ਚਲੇ ਮਨੋ ਅੰਤ ਪ੍ਰਲੈ ਘਨ ਸਿਓ ਬਰਖਾਨਿਓ ਇਉ ਲਖ ਭਾਜ ਗਏ ਸਿਗਰੇ ਕਿਨੂ ਨਿਰਪਕੇ ਸੰਗ ਜੁਧ ਨਾ ਠਾਨਿਓ ਸਵਈਆ ਸਭ ਹੀ ਪੜ ਭਾਤ ਗਏ ਜਬ ਹੀ ਪ੍ਰਭ ਕੋ ਤਬ ਭੂ ਪਇਓ ਅਨਰਾਗੀ ਜੂਝ ਤਬੈ ਤਿਨ ਛਾੜ ਦਿਓ ਹਰ ਧਿਆਨ ਕੀ ਤਾਰ ਸਮਾਜ ਸੀ ਲਾਗੀ ਰਾਜਨ ਰਾਜ ਸਮਾਜ ਵਿਖੈ ਕਬ ਸਿਆਮ ਕਹੈ ਹਰ ਮੈਂ ਮਤ ਪਾਗੀ ਤੀਰ ਗਇਓ ਧਰ ਠਾਡੋ ਰਹਿਓ ਕਹੋ ਭੂਪਤ ਤੇ ਅਬ ਕੋ ਬੜ ਭਾਗੀ ਸੁਵਈਆ ਸ੍ਰੀ ਜਦ ਵੀਰ ਕੋ ਵੀਰ ਸਭੋ ਧਰ ਡਾਰਨ ਕੋ ਜਬ ਕਾਤ ਬਨਾਇਓ ਸਿਆਮ ਪਨੈ ਮਿਲ ਕੈ ਫਿਰ ਕੈ ਇਹ ਪੈ ਪੁਨ ਬਾਨ ਨੇ ਓਗ ਚਲਾਇਓ ਦੇ ਬਦੂ ਮਿਲ ਕੈ ਸਭ ਹੂ ਇਹ ਭੂਪ ਬੰਦ ਵਿਮਾਨ ਚੜਾਇਓ ਕੂਦ ਪਰਿਓ ਨਾ ਵਿਮਾਨ ਚੜਿਓ ਪੁਨ ਸ਼ਸਤਰ ਲੀਏ ਰਣ ਭੂ ਮਦ ਆਇਓ ਦੋਹਰਾ ਤਨਕ ਮਾਨ ਲੈ ਪਾਨ ਮੈਂ ਆਨ ਪਰਿਓ ਰਣ ਬੀਚ ਸੂਰ ਵੀਰ ਬਹੁ ਵਿਧਾਨੇ ਲਲਕਾਰਿਓ ਤਬ ਮੀਚ ਚਉਪਈ ਅੰਤਕ ਜਮ ਜਬ ਲੈਨੇ ਆਵੈ ਲਖਤੇ ਕੋ ਤਬ ਮਾਨ ਚਲਾਵੈ ਮ੍ਰਿਤ ਪੀਖ ਕੈ ਇਤਤ ਟਰੈ ਮਾਰਿਓ ਹੂ ਕੋ ਨਹੀਂ ਮਰੈ ਚਉਪਈ ਹੁਣ ਸਤਰਨ ਤਿਸ ਰਿਸ ਕਰਤਾਇਓ ਮਾਨੋ ਜਮ ਮੂਤ ਧਰ ਆਇਓ ਯੋ ਸੋ ਜੁਦ ਬੈਰਨ ਸੰਕਰਿਓ ਹਰ ਹਰ ਵਿਦ ਸੁਪਟਨ ਮਨ ਜਰਿਓ ਸਵਈਆ ਹਾਰ ਪਰੈ ਮਨ ਹਾਰ ਕਰੈ ਇਹ ਯੋ ਨਿਵਜੁਦ ਬ੍ਰਿਥਾ ਨ ਕਰਈਐ ਡਾਰਦਾ ਹਾਥਨ ਤੇ ਹਥਿਆਰਨ ਕੋਪ ਤਜੋ ਸੁਖ ਸਾਥ ਸਮਈਐ ਸੂਰ ਨਾ ਕੋ ਪਇਓ ਤੁਮਰੇ ਸਮ ਤੇਰੋ ਪ੍ਰਤਾਪ ਤਿਹੂ ਪੁਰ ਗਈਐ ਛਾੜਤ ਹੈ ਅਮ ਸ਼ਸਤਰ ਸਵੈ ਸੋ ਵਿਵਾਨ ਚੜੋ ਸੁਰ ਤਾਮ ਸਿਧਈਐ ਅੜਿਲ ਸਭ ਦੇਵਨ ਅਰ ਕ੍ਰਿਸ਼ਨ ਦੀਨ ਹੋਇਆ ਜਬ ਕਹਿਓ ਹਟੋ ਜੁਧ ਤੇ ਭੂਪ ਹਮੋ ਮੁਖ ਤ੍ਰਿਣ ਗਹਿਓ ਨਿਰਭ ਸੁਣ ਆਤਰ ਬੈਣ ਸੋ ਕੋਪ ਨਿਵਾਰਿਓ ਹੋ ਤਨਖ ਖਮਾਨ ਦਿਓ ਡਾਰ RAM ਮਨ ਧਾਰਿਓ ਦੋਹਰਾ ਕਿੰਨਰ ਜਾਛੇ ਪਛਰਨ ਲਿਓ ਵਿਵਾਨ ਚੜਾਏ ਜੈ ਜੈਕਾਰ ਪਾਰ ਸੁਨ ਹਰਖੇ ਮਨ ਸੁਰ ਰਾਏ ਸੋਈਆ ਊਪ ਗਇਓ ਸੁਰ ਲੋਕ ਜਬੈ ਤਬ ਸੂਰ ਪ੍ਰਸੰਨ ਪੈ ਸਭ ਹੀ ਏ ਪਾਂਤ ਕਹੈ ਰਣ ਮੈ ਸਿਗਰੇ ਮੋ ਕਾਲ ਕੇ ਜਾਏ ਬਚੇ ਅਭੀ ਸਸ ਭਾਣ ਤਨਾਦ ਵਿਰੁਦਰ ਬਿਰੰਚ ਸਵੈ ਹਰ ਤੀਰ ਗਏ ਜਬ ਹੀ ਹਰਖੇ ਬਰਖੇ ਨਵ ਤੇ ਸੁਰ ਫੂਲ ਸੋ ਜੀਤ ਕੀ ਬੰਬ ਬਜੀ ਤਬ ਹੀ ਇਤ ਸ੍ਰੀ ਵਿਚਿਤ੍ਰ ਨਾਟਕ ਕ੍ਰਿਸ਼ਨ ਅਵਤਾਰੇ ਜੁਧ ਪ੍ਰਬੰਧੇ ਖੜਗ ਸਿੰਘ ਬਧਾਇ ਧਿਆਇ ਸਮਾਪਤੰ